ਸ਼ਲੋਕ ਮੰਨ ਲਾ ਪਹਿਲਾ ਜੇਕਰ ਸੂਤਕ ਮੰਨੀ ਹੈ ਸਭ ਤੋਂ ਸੂਤਕ ਹੋਏ ਹਾਂ ਉਹ ਬਹੁਤ ਕੁਝ ਐਸਾ ਹੈ ਜਿਹਨੂੰ ਗੁਰਬਾਣੀ ਨਹੀਂ ਬੰਦੀ ਪਰ ਗੁਰਬਾਣੀ ਫੇਰ ਵੀ ਉਹ ਤੇ ਦਲੀਲ ਦੀ ਗੱਲ ਕਰਦੀ ਸੂਤਕ ਨੂੰ ਗੁਰਬਾਣੀ ਨਹੀਂ ਮੰਨਦੀ ਪਰ ਪੰਡਤ ਮੰਨਦਾ ਪੰਡਤ ਵਾਲਾ ਵਿਸ਼ਾ ਡਿਸਕਸ ਕੀਤਾ ਸੂਤਕ ਵਾਲਾ ਕਹਿੰਦੇ ਚਲੋ ਜੇ ਮੰਨ ਲਈਏ ਸੂਤਕ ਨੂੰ ਪਰ ਮਨ ਵੀ ਲਈਏ ਕਈ ਹੁਣ ਇੱਥੇ ਪਹਿਲੀ ਗੱਲ ਵੀ ਕੋਈ ਬਦੀ ਹੈ ਜੋੜ ਸੋਚ ਅਸੂਤਕ ਵੀ ਮੰਨ ਲਿਆ ਮੰਨ ਲੈਣਾ ਚਲੋ ਜੇਕਰ ਸੂਤਕ ਨੂੰ ਮੰਨ ਲਈਏ ਤਾਂ ਫਿਰ ਸੂਤਕ ਹੁੰਦਾ ਕੀ ਹੈ ਪਹਿਲੀ ਗੱਲ ਕਿਸੇ ਦੇ ਘਰ ਕੋਈ ਜਨਮ ਲਵੇ ਜਾਂ ਮਰੇ ਉਹਨੂੰ ਸੂਤਕ ਕਹਿੰਦੇ ਪਾਤਕ ਵੀ ਕਰਦਾ ਨਾ ਪਰ ਸੂਤਕ ਵਰਤਿਆ ਲਵਦੇ ਇੱਥੇ ਤਾਂ ਇੱਥੇ ਸੂਤਕ ਵਰਤਿਆ ਮਨ ਨੂੰ ਪਾਤਕ ਮੰਨਦੇ ਨੇ ਇਹ ਕੁਲ ਮਰ ਕਿਹਦੇ ਘਰ ਕੋਈ ਮਰ ਗਿਆ ਨਾ ਪਾਤਕ ਹੋ ਗਿਆ ਜੇ ਜੰਮੇ ਤਾਂ ਸੂਤਕ ਹੋ ਪਰ ਇੱਥੇ ਦੋਹਾਂ ਨੂੰ ਇਹ ਸੂਤਕ ਮੰਨਿਆ ਹੈ ਜੇ ਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏਗਾ ਸਭ ਤੇ ਸੂਤਕ ਹੋਏ ਦਾ ਮਤਲਬ ਕੀ ਹੈ ਕੋਈ ਜੀਵ ਵੀ ਮਰੇ ਘਰ ਦੇ ਵਿੱਚ ਸੂਤਕੇ ਹੋਣਾ ਚਾਹੀਦਾ ਨਾ ਜੀਵ ਤੇ ਜੀਵ ਹੈ ਗੋਹੇ ਉਹਦੇ ਜਾਲਦੇ ਸੀ ਹੁਣ ਵੀ ਜਾਲਦੇ ਨੇ ਪਿੰਡ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਅੰਦਰ ਕੀੜਾ ਗੋਹੇ ਲੱਕੜੀ ਵਿੱਚ ਕੀੜਾ ਹੁੰਦਾ ਕੋਣ ਪੈਦਾ ਹੋ ਜਾਂਦਾ ਹੁਣ ਉਹ ਚੁੱਲ੍ਹੇ ਦੇ ਵਿੱਚ ਜਾਲਿਆ ਉੱਥੇ ਜੀਵ ਮਰ ਗਿਆ ਅਸੂਤਕ ਤਾਂ ਹੋ ਗਿਆ ਰਸੋਈ ਦੇ ਵਿੱਚ ਪੈ ਗਿਆ ਦਲੀਲ ਹੈ ਜਾਂ ਫਿਰ ਤੁਸੀਂ ਇਹ ਸਮਝੋ ਵੀ ਉਹ ਜੀਵ ਜੀਵ ਨਹੀਂ ਹੈ ਇਹ ਬੁਕਰੋ ਬੁਕਰ ਸਕਦੇ ਨਹੀਂ ਬੇਲ ਵਿੱਚ ਲਿਖਿਆ ਹੈ ਅਸਲ 'ਚ ਵੇਦ ਤੋਂ ਮੁਕਰ ਗਏ ਜਦੋਂ ਵੇਦ ਤੋਂ ਮੁਕਰ ਗਿਆ ਫਸਲ ਫਸਲ ਸਿੱਖ ਸਿੱਖੀ ਤੋਂ ਮੁਕਰ ਕੇ ਗੁਰੂ ਫਸਲ ਕੇ ਫਸਲ ਕੇ ਪੈਰ ਪੈਰ ਤੇ ਫਸਲ ਕੇ ਸੱਚ ਤੋਂ ਮੁਕਰਿਆ ਪੈਰ ਪੈਰ ਤੇ ਫਸਦਾ ਸੱਚ ਤੋਂ ਮੁਕਰ ਗਿਆ ਜਿਹੜਾ ਪੈਰ ਪੈਰ ਤੇ ਫਸਦਾ ਯਾਦ ਆਉ ਕਹਿੰਦਾ ਮੈਂ ਅਸੀਂ ਗੁਰਬਾਣੀ ਨੂੰ ਕਹਿੰਦੇ ਮੰਨਦੇ ਹੀ ਨਹੀਂ ਚਲੋ ਗੱਲ ਖਤਮ ਹੋ ਗਈ ਜਿਹੜਾ ਮੰਨਦਾ ਹੀ ਨਹੀਂ ਉਹ ਤਾਂ ਖਤਮ ਹੋ ਗਈ ਗੱਲ ਇਸ ਕਹਿੰਦੇ ਅਸੀਂ ਕਿ ਬਾਈ ਗੁਰਬਾਣੀ ਨੂੰ ਮੰਨਦੇ ਨਹੀਂ ਖਤਮ ਹੋਈ ਗੱਲ ਉਹਨਾਂ ਨਾਲ ਗੱਲੇ ਖਤਮ ਪਰ ਗੁਰਬਾਣੀ ਨੂੰ ਵੀ ਮੰਨਦੇ ਆ ਤੇ ਜੂੜ ਸੋਚ ਨੂੰ ਵੀ ਮੰਨਦੇ ਆ ਗੁਰਬਾਣੀ ਜੂੜ ਸੋਚ ਕਹਿੰਦੀ ਆ ਨਹੀਂ ਮੰਨ ਹੁੰਦੀ ਫੇਰ ਤੁਸੀਂ ਗੁਰਬਾਣੀ ਨੂੰ ਨਹੀਂ ਮੰਨਦੇ ਜਿਹੜੀ ਗੱਲ ਨੂੰ ਗੁਰਬਾਣੀ ਨਹੀਂ ਬੰਦੀ ਤੁਸੀਂ ਉਹਨੂੰ ਮੰਨਦੇ ਹੋ ਫਿਰ ਗੁਰਬਾਣੀ ਨੂੰ ਕਿਵੇਂ ਮੰਨਦੇ ਹੋ ਇਸ ਤਰੀਕੇ ਨਾਲ ਇਹਨਾਂ ਨੂੰ ਸਿੱਖਾਂ ਨੂੰ ਕਿਸੇ ਨੇ ਘੜਾ ਖੜਾ ਕੀਤਾ ਹੀ ਨਹੀਂ ਅਜੇ ਤੱਕ ਗੁਰਬਾਣੀ ਘੜਾ ਖੜਾ ਕਰ ਰਹੀ ਹੈ ਉਹਦੇ ਹਿੰਦੂ ਨੂੰ ਪੰਡਤ ਨੂੰ ਕੀਤਾ ਹੈ ਨਾ ਖੜਾ ਜਾਂ ਉਹਨਾਂ ਨੇ ਉਹਨਾਂ ਨੂੰ ਖੜੇ ਕੀਤਾ ਆਪਣੇ ਬੰਦਿਆਂ ਨੂੰ ਅਸੀਂ ਅੱਜ ਆਪਣੇ ਨੂੰ ਕਿਉਂ ਖੜੇ ਕਰੀਏ ਸਾਨੂੰ ਘੜਾ 'ਚ ਖੜ ਕੇ ਦੱਸੋ ਸਮਝਾਓ ਇੱਕ ਪਾਸੇ ਤੁਸੀਂ ਖੜ ਜਾਓ ਇੱਕ ਪਾਸੇ ਅਸੀਂ ਖੜੇ ਆ ਸੰਗਤ ਪਿੱਛੇ ਖੜੀ ਹੈ ਪਿੱਛੇ ਕੌਣ ਹੈ ਪਿੱਛੇ ਸੰਗਤ ਹੈ ਸੰਗਤ ਦੀ ਕਹਿਰੀ ਹੈ ਨਾ ਸਿੱਖ ਸੰਗਤ ਸਾਰੀ ਕਹਿਰੀ ਹੋਈ ਹੈ ਨਾ ਜਨਤਾ ਦੀ ਅਦਾਲਤ ਵਿੱਚ ਲੈ ਕੇ ਜਾਂਦੇ ਨੇ ਨਾ ਮੁਕਦਮੇ ਫਿਰ ਹੁਣ ਅੱਛਾ ਸੁਧਾਰ ਦੀ ਕਹਿੰਦੇ ਕੋਈ ਜਨਤਾ ਦੀ ਕਚਹਿਰੀ 'ਚ ਲੈ ਕੇ ਜਾਵਾਂਗੇ ਫਿਰ ਜੇ ਤੁਸੀਂ ਨਹੀਂ ਮੰਨਦੇ ਇਹ ਗੱਲ ਸੰਗਤ ਵਿੱਚ ਗੱਲ ਆਊਗੀ ਫਿਰ ਇਹ ਗੱਲ ਸੰਗਤ 'ਚ ਲਿਆਂਦੀ ਹੈ ਹੁਣ ਹੋਰ ਕੀ ਕੀਤਾ ਸੰਗਤ ਵਿੱਚ ਗੱਲ ਆ ਜੂਗੀ ਸੰਗਤ ਦੱਸੂ ਕੀ ਠੀਕ ਹੈ ਕੀ ਗਲਤ ਹੈ ਇੰਟਰਨੈਟ ਦੇ ਮਤਲਬ ਇਹੀ ਪਾਉਂਦਾ ਸੰਗਤ ਦੀ ਗੱਲ ਚਲੀ ਜਾਵੇ ਹੋਰ ਕੀ ਹੈ ਨਹੀਂ ਜਿਹੜਾ ਸਾਧ ਸੋਥੇ ਵਾਲਾ ਉੱਥੇ ਟਮਨ ਕੇ ਇਹਦਾ ਬਵਰਡਰ ਖੜਾ ਕਰਦੇ ਹੁੰਦੇ ਨੇ ਵੀ ਗੱਲ ਨਹੀਂ ਕਰਨ ਦੇਣੀ ਹੋਰ ਕੀ ਕਰਦੇ ਹੁੰਦੇ ਨੇ ਝੂਠ ਇਹਨਾਂ ਨੇ ਨਵੀਂ ਟੈਕਨੀਕ ਬਣਾ ਲਈ ਪਿੱਛੇ ਨਹੀਂ ਸੀ ਇਹ ਟੈਕਨੀਕ ਕਿਤੇ ਵੀ ਧਰਮ ਦੇ ਵਿੱਚ ਹੋਈ ਨਵੀਂ ਬਣਾਈ ਐ ਸਿੱਖਾਂ ਨੇ ਵੀ ਉਹ ਬੱਦਲ ਕਰ ਦੋ ਉੱਥੇ ਰੌਲਾ ਪਾ ਦੋ ਜਾ ਕੇ ਤਾਂ ਕਿ ਕਹਾਂ ਸੱਚ ਚੱਲੇ ਨਾ ਇਹਨਾਂ ਨੇ ਟੈਕਨੀਕ ਅਪਣਾਈ ਹੋਈ ਹੈ ਹੁਣ ਨਵੀਂ ਜਿੱਥੇ ਹਾਰਦੇ ਹੋਈ ਉੱਥੇ ਰੌਲਾ ਪਾ ਲਓ ਹਰੇਕ ਜਗ੍ਹਾ ਰੋੜ ਨਹੀਂ ਪਾਉਂਦੇ ਕਿ ਕੁਸ਼ਤੀਆਂ ਹੁੰਦੀਆਂ ਨੇ ਰੋੜ ਪਾ ਲੈਣੀ ਉੱਥੇ ਲੜਾਈ ਕਰਾ ਦੇਣੀ ਰੌਲਾ ਪਾ ਲੈਣਾ ਬਸ ਜਿੱਥੇ ਦੇਖਿਆ ਆਪਾਂ ਹਾਰਾਂਗੇ ਉੱਥੇ ਰੌਲਾ ਪਾ ਲੈਣਾ ਵਿਚਾਰ ਤੋਂ ਭਜਦੇ ਨੇ ਵਿਚਾਰ ਤਾਂ ਤਾਂ ਭਜਦੇ ਨੇ ਪੱਲੇ ਕੁਝ ਹੈ ਨਹੀਂ ਕਹਿੰਦੇ ਨੇ ਸਿੱਖਾਂ ਸਿੱਖੀ ਛੱਡੀ ਫਿਰਦੇ ਨੇ ਸਿੱਖੀ ਛੱਡੀ ਹੋਈ ਹੈ ਦਾਵਾ ਕਰਦੇ ਨੇ ਸਿੱਖ ਜੇ ਗੱਲ ਨੰਗੀ ਹੁੰਦੀ ਹੈ ਤਾਂ ਵੀ ਵਰਦੇ ਨੇ ਇਸ ਕਰਕੇ ਰੌਲਾ ਪਾ ਲੈਂਦੇ ਨੇ ਹਰ ਜਗ੍ਹਾ ਰੌਲਾ ਪੱਧਰ ਖੜਾ ਕਰ ਲੈਂਦੇ ਪਤਾ ਸਭ ਨੂੰ ਹੈ ਪਤਾ ਸਰਕਾਰ ਨੂੰ ਵੀ ਹੈ ਪਤਾ ਪੁਲਿਸ ਨੂੰ ਵੀ ਹੈ ਪਤਾ ਸਭ ਨੂੰ ਆਇਆ ਨਹੀਂ ਵੀ ਨਹੀਂ ਪਤਾ ਬਹੁਤਾ ਚਿਰ ਚੱਲਣੀ ਨਹੀਂ ਇਹ ਗੱਲ ਨਾਮ ਜਰਜਾ ਪੁਲਿਸ ਲਾਈ ਜਾਂਦੀ ਹੈ ਖਰਾਬ ਨਾ ਪੁਲਿਸ ਕਾਨੂੰਨ ਹੈ ਤੁਸੀਂ ਬੰਦ ਨਹੀਂ ਕਰ ਸਕਦੇ ਜੇ ਬਾਹਰ ਜਾ ਕੇ ਮੁੰਬਈ ਤੁਹਾਨੂੰ ਕਹੇ ਗੁਰਦਾਰੇ ਅਸੀਂ ਪਾਰਟੀ ਹੋਣਾ ਨਾ ਤੁਹਾਡਾ ਫਿਰ ਕਰੋਗੇ ਤੁਸੀਂ ਕਿਸੇ ਬਾਹਰਲੇ ਮੁਲਕ ਤੁਸੀਂ ਗੁਰਦਾਰਾ ਬਣਾਉਣ ਨੂੰ ਕਹਿੰਦੇ ਅਸੀਂ ਨਹੀਂ ਬਣਾਉਣ ਦਿੰਦੇ ਫਿਰ ਕੀ ਕਰੋਗੇ ਤੁਸੀਂ ਫਿਰ ਦਵਾਈ ਦੇਵੋਗੇ ਕਾਨੂੰਨ ਦੀ ਇੱਥੇ ਕਾਨੂੰਨ ਕੀ ਹੋਗਾ ਕੋਈ ਇੱਥੇ ਸਾਡਾ ਰਾਜ ਹੈ ਕਿਹੜੀ ਚੱਲਣੀ ਗੱਲ ਇਹ ਦੋ ਗੱਲੀ ਗੱਲ ਹੈ ਜੀ ਦੁਨੀਆ ਛੱਡ ਜਵੇ ਸੱਚ ਨੂੰ ਇਨਸਾਫ ਨੂੰ ਗੁਰਬਾਣੀ ਨੂੰ ਸਿੱਖ ਨਹੀਂ ਛੱਡ ਸਕਦਾ ਹੱਕ ਇਨਸਾਫ ਨੂੰ ਸਿੱਖ ਨਹੀਂ ਛੱਡ ਸਕਦਾ ਮੁਸਲਮਾਨ ਵੀ ਚਾਹੇ ਛੱਡ ਜਵੇ ਸਿੱਖ ਨਹੀਂ ਛੱਡ ਸਕਦਾ ਸਿੱਖ ਸਾਥ ਛੱਡ ਕੇ ਜਾਉ ਕਿੱਥੇ ਨਰਕਾਂ 'ਚ ਜਿਹਨੇ ਸੱਚ ਛੱਡਤਾ ਨਰਕਾਂ ਤੋਂ ਬਿਨਾਂ ਕੋਈ ਜਗ੍ਹਾ ਹੀ ਨਹੀਂ ਹੈ ਸਿੱਖ ਕਾਦੇ ਛੱਡੇ ਸਿੱਖੀ ਨੂੰ ਸਦਵਾਂ ਨੂੰ ਖਾਵੇ ਦੁਨੀਆ ਛੱਡ ਜਵੇ ਜਿਹੜਾ ਸਿੱਖ ਸਿੱਖੀ ਛੱਡ ਗਿਆ ਉਹ ਸਿੱਖਾ ਦਾ ਰਹਿ ਗਿਆ ਕਿਸੇ ਕੀਮਤ ਤੇ ਨਹੀਂ ਮਿਲਦਾ ਜਨਮ ਮੌਸਮ ਦੇ ਵਿੱਚ ਜਨਮ ਕਿਸੇ ਕੀਮਤ ਤੇ ਨਹੀਂ ਮਿਲਦਾ ਰੁੱਤ ਜਾਂ ਹੁੰਦੀ ਹੈ ਰੁੱਤ ਰੁੱਤ ਕਿਹਨੂੰ ਕਿਹਾ ਇੱਕ ਹੋਏ ਤਾਂ ਉਗਵੇ ਰੁੱਤੀ ਹੋ ਰੁੱਤ ਹੋਏ ਬਸ ਐਨੀ ਉਹ ਗੱਲ ਹੋਊਗੀ ਰੁੱਤ ਕੀ ਹੋਏ ਇੱਕ ਤਾਂ ਹੈ ਬੀਜ ਰੁੱਤ ਹੈ ਜੀ ਧਰਤੀ 'ਚ ਬੀਜ ਪਿਆ ਸਾਬਤ ਬਰਸਾਤ ਦੀ ਰੁੱਤ ਹੈ ਨਹੀਂ ਜਦ ਤਾਂ ਸਕਦਾ ਨਹੀਂ ਸੋ ਜੰਮੂਗਾ ਰੁੱਤ ਨਹੀਂ ਜੰਮਦਾ ਕਿਉਂ ਬਾਰਿਸ਼ ਪੈ ਜਾਂਦੇ ਜਬ ਜੂਗਾ ਜਦੋਂ ਮਹਿਗੇ ਨੂੰ ਫਰਮਾਨ ਹੁੰਦਾ ਨਾ ਬਰਸੋ ਕਿਰਪਾ ਧਾਰ ਜਿੰਨੇ ਇੱਕ ਹੁੰਦੇ ਨੇ ਸਾਰੇ ਜੰਮੇ ਹੁੰਦੇ ਨੇ ਧਰਤ ਭਈ ਹਰਿਆਵਲੀ ਹਰਿਆਵਲੀ ਤਾਂ ਹੀ ਹੁੰਦੀ ਹੈ ਬਹੁਤ ਹੁੰਦੇ ਨੇ ਕੋਈ ਹੋਏ ਥੋੜੇ ਨਹੀਂ ਹੁੰਦੇ ਇੱਕ ਦੇ ਨੇੜੇ ਹੋਏ ਹੋਏ ਬਹੁਤ ਹੁੰਦੇ ਨੇ ਥੋੜੇ ਨਹੀਂ ਹੁੰਦੇ ਬਥੇਰੇ ਹੁੰਦੇ ਨੇ ਉਹ ਗੁਪਤ ਹੁੰਦੇ ਨੇ ਕੋਈ ਰੌਲਾ ਨਹੀਂ ਪਾਉਂਦੇ ਹੁੰਦੇ ਰੌਲਾ ਪਾਉਣ ਦੀ ਲੋੜ ਰੌਲਾ ਪਾਉਣ ਦਾ ਕੱਦਾ ਹੁੰਦਾ ਉਹ ਕੱਦਾ ਹੀ ਹੁੰਦਾ ਉਹਨਾਂ ਦੇ ਇੱਕ ਦੋ ਚਾਰ ਰੌਲਾ ਪਾਉਣ ਵਾਲੇ ਹੁੰਦੇ ਨੇ ਬਹੁਤੇ ਨਹੀਂ ਹੁੰਦੇ ਜਾਂ ਭਗਤ ਕਿਤੇ ਹੋਏ ਨੇ ਕਿਤੇ ਥੋੜੇ ਇੱਕ ਹੋਏ ਨੇ ਕਰੋੜਾਂ ਹੀ ਸੈਂਕੜੇ ਮੁਕਤ ਹੋਏ ਹੋਣੇ ਹਜ਼ਾਰਾਂ ਪਰ ਚੁੱਪ ਕੀਤੇ ਹੀ ਹੋ ਗਏ ਉਹ ਭਾਈ ਕੋਈ ਹੁੰਦਾ ਬਾਕੀ ਜੰਮਣ ਵਾਲੇ ਬਥੇਰੇ ਹੁੰਦੇ ਨੇ ਜਨਮ ਲੈਣ ਵਾਲੇ ਹੋ ਰੁੱਤ ਹੋਏ ਦਾ ਮਤਲਬ ਹੈ ਕਬੀਰ ਇੱਕ ਹੋ ਗਿਆ ਪਰ ਉਹ ਵੇਗਾ ਨਹੀਂ ਵਰਸਿਆ ਤੋ ਗਿਆਨ ਨਹੀਂ ਹੋਇਆ ਜੰਮਣ ਵਾਲਾ ਅੰਦਰ ਇਹ ਕੋਣਾ ਦਾ ਸੰਤੋਖੀ ਹੋਣਾ ਹੀ ਹੈ ਇਹ ਕੋਣਾ ਕੁਛ ਨਹੀਂ ਹੈ ਸੰਤੋਖੀ ਹੋਣਾ ਮਾਇਆ ਦੀ ਭੁੱਖ ਦੇ ਤਿਆਗ ਤੇ ਹੋ ਗਿਆ ਫੈਸਲਾ ਕਰ ਲਿਆ ਮਾਇਆ ਬਥੇਰੀ ਹੈ ਜਿੰਨੀ ਹੈ ਜਿੰਨੀ ਪਰਮੇਸ਼ਰ ਨੇ ਦਿੱਤੀ ਬਹੁਤ ਹੈ ਹੁਣ ਕਹਾ ਪਰਮੇਸ਼ਰ ਲੈ ਕੇ ਜਾਵੇ ਤੋ ਬਸ ਇੱਕ ਹੋਇਆ ਹੈ ਔਰ ਇੱਕ ਨੂੰ ਹੋਰ ਕੀ ਡੋਲਦਾ ਨਹੀਂ ਇੱਕ ਹੋਇਆ ਹੈ ਮਾਇਆ ਦੀ ਦੌੜ ਚ ਪਿੱਛੇ ਹਟ ਗਿਆ ਰੇਸ ਦੇ ਵਿੱਚ ਪਿੱਛੇ ਇੱਕ ਹੋਇਆ ਹੈ ਇਹ ਜਿਹਾ ਬਹੁਤ ਹੁੰਦੇ ਨੇ ਜਾਂ ਰੁੱਤ ਹੁੰਦੀ ਹੈ ਨਾ ਇਹ ਗਿਆਨ ਜਿਹੜਾ ਹੈਗਾ ਅਸਲੀ ਗਿਆਨ ਇਹਦਾ ਪ੍ਰਚਾਰ ਸਹੀ ਹੁੰਦਾ ਹੈ ਉਹ ਪਾਣੀ ਮਿਲ ਜਾਂਦਾ ਜਿਹੜਾ ਇੱਕ ਹੈ ਉਹ ਜਲ ਮਿਲ ਜਾਂਦਾ ਬਹੁਤ ਜਮੇ ਹੁੰਦਾ ਫਰਕ ਇਹਨੂੰ ਰੁੱਤ ਕਹਿੰਦੇ ਰੁੱਤ ਬਰਸਾਤੀ ਵੀ ਪਊਗਾ ਹੀ ਪਊਗਾ ਸਾਵਣ ਸਰਸੀ ਕਾਮਨੀ ਇਹ ਗੱਲ ਹੈ ਰੁੱਤ ਦੀ ਸਾਵਣ ਜੀ ਵੀ ਬੈਠਾ ਨਾ ਆਪਣੇ ਗੱਲ ਤਾਂ ਪੰਜਾਬ ਦੀ ਹੋਈ ਕੀਤੀ ਹੈ ਪੰਜਾਬ ਦੇ ਲੋਕਾਂ ਦੀ ਜਿਹਦੇ ਅੰਦਰ ਕਾਮਨਾ ਸੀ ਨਾ ਇੱਕ ਹੋਇਆ ਹੋਇਆ ਸੀ ਵੀ ਹੁਣ ਨਾਮ ਮਿਲੇ ਮੈਂ ਅੰਦਰੋਂ ਪ੍ਰਗਟ ਹੋਵੇ ਗਿਆਨ ਮੈਨੂੰ ਸਮਝ ਆਵੇ ਸਾਰੀ ਗੱਲ ਦੀ ਸਾਰਾ ਭਰਮ ਮੇਰਾ ਦੂਰ ਹੋਵੇ ਮੈਨੂੰ ਇਹ ਪਤਾ ਲੱਗੇ ਨਿਰਾਕਾਰ ਕੀ ਹੁੰਦਾ ਜਿਹਨੂੰ ਇੱਕ ਕਹਿੰਦੇ ਨੇ ਵੱਡੀ ਸਾਈਡ ਉਹ ਕੀ ਹੈ ਇੱਕ ਕੀ ਹੈ ਇਹ ਮੈਨੂੰ ਗਿਆਨ ਕਿੱਥੋਂ ਮਿਲੇ ਇਹ ਨਹੀਂ ਉਹਨੂੰ ਪਤਾ ਲੱਗਦਾ ਨਿਰਾਕਾਰੀ ਗਿਆਨ ਵਾਲੇ ਉਹਨੂੰ ਭਲੇਖਾ ਰਹਿੰਦਾ ਪਰਮਾਤਮਾ ਕੀ ਹੈ ਇਹਦੇ ਬਾਰੇ ਭਲੇਖਾ ਰਹਿੰਦਾ ਪਰਮਾਤਮਾ ਨੂੰ ਕੁਝ ਹੋਰ ਬੋਲਦਾ ਹੁੰਦਾ ਉਹ ਐ ਨਹੀਂ ਪਤਾ ਵੀ ਤੂੰ ਹੀ ਇੱਕ ਉਹਦਾ ਸ਼ੀਸ਼ਾ ਲੈ ਕੇ ਉਹਦਾ ਮੂੰਹ ਦਿਖਾਉਣਾ ਨੂੰ ਹੋਰ ਕੁਝ ਨਹੀਂ ਕਰਦੀ ਬਾਣੀ ਬਾਣੀ ਦਾ ਸ਼ੀਸ਼ਾ ਹੈ ਉਹਨੂੰ ਉਹਦਾ ਹੀ ਦਰਸ਼ਨ ਕਰਾਉਂਦੀ ਹੋਰ ਕੀ ਕਰਦੀ ਵੀ ਤੂੰ ਹੀ ਕਹਾਂ ਤੂੰ ਕਿੱਥੇ ਬਾਹਰ ਭੱਜਿਆ ਫਿਰਦਾ ਤੂੰ ਆਪ ਇੱਕ ਹੈ ਜਦ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਫਿਰ ਗਿਆਨ ਅੰਦਰੋਂ ਫੁੱਟ ਪੈਂਦਾ ਉਹਦੇ ਜਦ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਮੈਂ ਇੱਕ ਆ ਨਾ ਫਿਰ ਗਿਆਨ ਆਪੇ ਹੀ ਫੁੱਟ ਪੈਂਦਾ ਫਿਰ ਜੰਮੇ ਉਹਦਾ ਆਪੇ ਪਰ ਉਹਦਾ ਯਕੀਨ ਦੀ ਗੱਲ ਹੈ ਉਹਨੂੰ ਯਕੀਨ ਹੋਣ ਆਤਮ ਸਰੂਪ ਦਾ ਦਰਸ਼ਨ ਜਦ ਕਰ ਲੈਂਦਾ ਗਿਆਨ ਅੰਦਰੋਂ ਆਪੇ ਫੁੱਟਿਆ ਉਹ ਰੁੱਤ ਸਾਵਣ ਸਰਸੀ ਕਾਮੜੀ ਸਾਵਣ ਦੇ ਮਹੀਨੇ ਨੂੰ ਉਹੜੀ ਬੈਠੀ ਸੀ ਨਾ ਇੱਕ ਹੋਈ ਆਤਮਾ ਉਹਨੂੰ ਰਸ ਮਿਲ ਗਿਆ ਬਰਸ ਗਿਆ ਨਵੇਂ ਕੋ ਮੈਂ ਨੂੰ ਫਰਮਾਨ ਹੋਆ ਬਰਸੋ ਫਿਰ ਪਤਾ ਉਧਰ ਉਹ ਆਤਮਾਵਾਂ ਬੈਠੀਆਂ ਸੀਆਂ ਧਰਤੀ ਬੈਠੀ ਸੀ ਪੁਕਾਰ ਕਰਦੀ ਸੀ ਬਾਰਿਸ਼ ਹੋਵੇ ਉਧਰ ਬਾਰਿਸ਼ ਹੋ ਗਈ ਬਬੀਆ ਅੰਮ੍ਰਿਤ ਵੇਲੇ ਬੋਲਿਆ ਉਹਦਾ ਮਨ ਬੋਲਦਾ ਸੀ ਬਬੀਆ ਤਾਂ ਦਰ ਸੁਣੀ ਪੁਕਾਰ ਉਧਰ ਪੁਕਾਰ ਸੁਣੀ ਗਈ ਬੇਗੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ ਕਿਰਪਾ ਧਾਰ ਵਰਸ ਗਈ ਰੁੱਤ ਆ ਗਈ ਰੁੱਤ ਬਦਲ ਗਈ ਵੀ ਪਏ ਤੇ ਹੀ ਰੁੱਤ ਬਦਲਦੀ ਹੈ ਨਾ ਸਾਵਣੇ ਜੇ ਵੀਹ ਰਬਾ ਸਾਵਣ ਖਾਦਾ ਜਦੋਂ ਸਾਵਣ ਸਰਸੀ ਕਾਮੜੀ ਚਰਨ ਕਮਲ ਸੋ ਪਿਆਰ ਬਸ ਉਹਦਾ ਚਰਨ ਕਬਲਾ ਨਾਲ ਫੇਰ ਪਿਆਰ ਜੁੜਦਾ ਹੈ ਚਰਨ ਕਬਲਾ ਦਾ ਫੇਰ ਪਤਾ ਲੱਗਦਾ ਹੈ ਚਰਨ ਕਮਲ ਚਰਨ ਕੀ ਨੇ ਚਰਨ ਨੇ ਗੁਣ ਚਰਨ ਗੁਣਾ ਦਾ ਨਾਮ ਹੈ ਚਰਨ ਪਾਠ ਨੂੰ ਕਹਿੰਦੇ ਨੇ ਜਿਹੜਾ ਨਾ ਨਿਰਵੈਰ ਇੱਕ ਚੜਨਾ ਹੈ ਨਿਰਭਉ ਇੱਕ ਚੜਨਾ ਅਕਾਲ ਮੂਰਤ ਇੱਕ ਚੜਨਾ ਅਜੂਨੀ ਇੱਕ ਚੜਨਾ ਸਵੈ ਪੰਗ ਇੱਕ ਚੜਨਾ ਚੜਨ ਨੇ 8 ਫਿਰ ਸਾਰੇ ਗੁਣ ਚੜਨੇ ਨੇ ਉਹਦੇ ਚੜ ਪਾੜ ਨੂੰ ਕਹਿੰਦੇ ਨੇ ਹਿੱਸੇ ਨੂੰ ਕਹਿੰਦੇ ਨੇ ਨਾ ਜਿੰਨਾ ਗੁਣ ਨੇ ਸਾਰੇ ਨੇ ਉਹਦੇ ਔਗਣ ਛੱਡਦੇ ਗੁਣ ਆ ਗਏ ਚੜ ਸਾਰੇ ਆ ਗਏ ਹਿਰਦੇ ਚ ਹਿਰਦੇ ਚੜਨ ਆ ਗਏ ਗੁਣ ਹਿਰਦੇ ਜਾਗੇ ਸਾਰੇ ਚੜਨ ਹਿਰਦੇ ਜਾਗੇ ਸਮਝ ਨਹੀਂ ਸੰਗ ਪਨੀਤਾ ਦੇਹੀ ਬਸ ਗਿਆ ਆ ਕੇ ਇਹ ਚੜਨ ਹੈ ਫਿਰ ਚੜਨ ਕਮਲ ਸੋ ਪਿਆਰ ਫੇਰ ਗੁਣਾ ਨਾਲ ਪਿਆਰ ਹੁੰਦਾ ਫੇਰ ਔਗਣ ਛੱਡਦਾ ਜਾ ਕੇ ਕਿਤੇ ਔਗਣ ਦਾ ਪਹਿਲਾਂ ਵੀ ਛੱਡੇ ਹੋਏ ਨੇ ਉਹਦੇ ਔਗਣ ਸੰਤੋਖੀ ਦੇ ਛੱਡੇ ਹੁੰਦੇ ਨੇ ਪਰ ਚਰਨ ਕਮਲਾ ਦਾ ਨਹੀਂ ਪਤਾ ਕੀ ਨੇ ਚਰਨਾਂ ਨੂੰ ਪੈਰ ਮੰਨੀ ਬੈਠਾ ਨਾ ਉਹ ਫੋਟੋ ਦਿਖਾਈ ਹੋਈ ਆ ਸਿਆਪਾ ਇਹ ਆ ਨਾ ਫੋਟੋਆਂ ਦੇ ਵਿੱਚ ਚਰਨ ਦਿਖਾਏ ਹੋਏ ਨੇ ਉਹ ਨਹੀਂ ਉਹਨੂੰ ਸਮਝ ਆਉਂਦੀ ਵੀ ਚਰਨ ਹੁੰਦੇ ਕੀ ਨੇ ਆਤਮਾ ਦੇ ਕੀ ਚਰਨ ਹੁੰਦੇ ਨੇ ਨਿਰਾਕਾਰ ਦੇ ਚਰਨ ਨੇ ਉਹਦਾ ਮਾਇਆ ਦੇ ਚਰਨ ਨੇ ਮਾਇਆ ਦੇ ਪੈਰਾਂ ਨੂੰ ਚਰਨ ਕਹਿੰਦਾ ਮਾਇਆ ਦੇ ਹੱਥਾਂ ਨੂੰ ਘਰ ਕਹਿੰਦਾ ਬਸ ਇਹ ਡਿਫਰੈਂਸ ਦੱਸਣ ਦੀ ਲੋੜ ਹੁੰਦੀ ਫੜ ਕੇ ਦੱਸਣ ਦੀ ਲੋੜ ਹੈ ਇਹ ਆਤਮ ਗਿਆਨ ਹੈ ਹੁਣ ਫੜ ਕੇ ਦੱਸਿਆ ਫਿਰ ਉਹਦਾ ਗੁਣਾ ਨਾਲ ਪਿਆਰ ਹੁੰਦਾ ਔਗਣ ਪਾਪ ਕੱਢੇ ਹੋਏ ਨਾਨਕ ਬਖਾਣੇ ਬੇਨਤੀ ਜੇ ਸੱਚ ਪੱਲੇ ਹੋਏ ਫਿਰ ਉਹ ਰੁੱਤ ਬਦਲਦੀ ਹੈ ਉਹ ਰੁੱਤ ਦੇ ਵਿੱਚ ਬਹੁਤ ਚੁੱਪ ਕਰਕੇ ਜਾਊਗਾ ਨਾ ਗੁੱਗੇ ਵਾਲੀ ਮਠਿਆਈ ਖਾ ਕੇ ਚੁੱਪੇ ਕਰਕੇ ਆਪਣੇ ਉਹ ਬਹੁਤੇ ਪ੍ਰਗਟ ਨਹੀਂ ਹੁੰਦੇ ਉਹ ਰੁੱਤ ਦੇ ਵਿੱਚ ਬਹੁਤ ਪ੍ਰਚਾਰ ਹੁੰਦਾ ਪ੍ਰਚਾਰ ਉਹ ਵੀ ਕਰਦੇ ਨੇ ਉਹ ਆਪਣਾ ਮੁਸੀਬਤ ਦਾਇਰੇ 'ਚ ਗੱਲ ਕਰਦੇ ਨੇ ਜਿੱਥੇ ਜਿੱਥੇ ਗੱਲ ਆਉਂਦੀ ਗੱਲ ਕਰਦੇ ਨੇ ਉਹ ਵੀ ਕਰਦੇ ਨੇ ਗੱਲ ਇਹਦੀ ਉਹ ਨਹੀਂ ਕਰਦੇ ਉਹਨਾਂ ਦੇ ਸੀਮਤ ਦਾਇਰੇ 'ਚ ਗੱਲ ਕਰਨਾ ਵੀ ਗੱਲ ਫੈਲ ਜਾਂਦੀ ਹੈ ਬਹੁਤ ਦੂਰ ਤੱਕ ਇੱਕ ਗੱਲ ਸੁਣ ਕੇ ਦੂਆ ਕਹਾਂ ਤੇ ਕਹਾਂ ਕਹਾਂ ਤੇ ਕਹਾਂ ਕਹਾਂ ਤੇ ਕਹਾਂ ਵਧਦੀ ਰਹਿੰਦੀ ਹੈ ਇੱਕ ਦਾ ਯਾਦ ਦੂਏ ਤੋਂ ਦੂਏ ਇਹ ਖੇਤੀ ਹੈ ਕਿਸਮ ਦੀ ਇਸੇ ਨੂੰ ਖੇਤੀ ਕਹਿੰਦੇ ਖੇਤੀ ਮਾ ਵਧਦੀ ਹੈ ਗੱਲ ਇਹਨੂੰ ਕਹਿੰਦੇ ਨੇ ਰੁੱਤੀ ਹੂ ਰੁੱਤ ਹੋਏ ਰੋਗ ਮਹੱਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਕੋਹਾ ਤੇ ਲੱਕੜੀ ਅੰਦਰ ਕੀੜਾ ਹੋਏ ਜੇਕਰ ਸੂਤਕ ਨੂੰ ਵਧੀਏ ਵੀ ਜੀਵ ਜਿੱਥੇ ਜੰਮੇ ਆ ਮਰੇ ਜਿਹੜੇ ਘਰ ਤੇ ਉੱਥੇ ਸੂਤਕ ਹੋਏ ਫਿਰ ਕੁਝ ਵੀ ਜੰਮੇ ਕੁਝ ਵੀ ਮਰੇ ਤਾਂ ਉੱਥੇ ਅਪਵਿੱਤਰਤਾ ਹੋ ਜਾਣੀ ਚਾਹੀਦੀ ਹੈ ਸੂਤਕ ਦਾ ਮਤਲਬ ਅਪਵਿੱਤਰ ਉੱਥੇ ਦਾ ਜਿਹੜਾ ਹੈ ਭੋਜਨ ਖਾਣ ਯੋਗ ਨਹੀਂ ਰਹਿੰਦਾ ਉਸ ਘਰ ਦਾ ਤੋਂ ਉੱਥੇ ਹੈ ਕੁਝ ਦਿਨ ਉਹ ਉਸ ਘਰ ਦਾ ਜਲ ਨਹੀਂ ਸਕਦਾ ਫਿਰ ਉਹ ਬ੍ਰਹਮ ਭੋਜ ਹੁੰਦਾ ਹੈ ਕੁਝ ਦਿਨ ਬਾਅਦ ਉਹ ਤੋਂ ਬਾਅਦ ਫਿਰ ਉਹ ਖਾਣ ਲੱਗਦਾ ਉਸ ਘਰ ਨੂੰ ਉਥੋਂ ਦੁੱਧ ਨਹੀਂ ਲੈਂਦਾ ਉਥੋਂ ਕੁਝ ਨਹੀਂ ਲੈਂਦਾ ਉਹਨਾਂ ਦਾ ਨਾ ਜੇ ਸਰਾਦ ਹੋਣ ਤਾਂ ਸਰਾਦ ਨਹੀਂ ਖਾਂਦਾ ਉਸ ਘਰ ਦਾ ਇਹ ਉਹਨਾਂ ਦਾ ਚਲਾਇਆ ਹੋਇਆ ਸੀ ਚਾਹੇ ਨੂੰ ਮਨਮਤ ਕਹਿ ਲੋ ਚਾਹੇ ਪਖੰਡ ਕਹਿ ਲੋ ਉਹਦੇ ਤੇ ਟਿੱਪਣੀ ਕਰ ਗੁਰਬਾਣੀ ਗੁਰਬਾਣੀ ਨੇ ਤੇ ਟਿੱਪਣੀ ਕੀਤੀ ਜੇ ਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਜੀਵ ਕੋਈ ਵੀ ਵਰਜਵੇ ਤੇ ਸੂਤਕ ਦਾ ਹੋ ਜਾਣਾ ਚਾਹੀਦਾ ਰੋਜ਼ ਗੋਹੇ ਚੁੱਲ੍ਹੇ ਵਿੱਚ ਜਾਲਦੇ ਆ ਜਾਲਦੇ ਸੀ ਲੋਕ ਹੁਣ ਵੀ ਜਾਲਦੇ ਨੇ ਉਹਨਾਂ 'ਚ ਕੀੜੇ ਹੁੰਦੇ ਨੇ ਗੋਹਿਆਂ ਦੇ ਵਿੱਚ ਲੱਕੜੀ 'ਚ ਵੀ ਕੀੜੇ ਹੁੰਦੇ ਨੇ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਵੇ ਚਲੋ ਬਾਹਰ ਤਾਂ ਮੱਛਰ ਮੱਖੀ ਬਹੁਤ ਕੁਝ ਮਰਦਾ ਹੈ ਤਾਂ ਰਸੋਈ ਦੇ ਵਿੱਚ ਮਰ ਗਿਆ ਉਹ ਤਾਂ ਉੱਥੇ ਮਰ ਗਿਆ ਜਿੱਥੇ ਚੀਜ਼ ਫੜਨ ਹੀ ਹੈ ਭੋਜਨ ਫੜਨੇ ਹੈ ਉਹਦਾ ਸਰੀਰ ਵੀ ਉੱਥੇ ਸੜ ਗਿਆ ਵਿੱਚ ਉਹਦੀ ਧੂਪ ਲੱਗੀ ਉੱਥੇ ਖਾਣ ਵਾਲੀ ਚੀਜ਼ ਨੂੰ ਤਾਂ ਰਸੋਈ 'ਚ ਪੈ ਗਿਆ ਸਾਡੇ ਸੂਤ ਉਹਨੂੰ ਤੁਸੀਂ ਸੂਤ ਨੂੰ ਮੰਨਦੇ ਨਹੀਂ ਘਰ ਚਾਹੇ ਉਹਦੇ ਮਹਿਲ ਹੋਣ ਰਾਜੇ ਦੇ ਬੱਚਾ ਕਿਸੇ ਕਮਰੇ 'ਚ ਪੈਦਾ ਹੋਇਆ ਫਿਰ ਰਸੋਈ ਕਿਤੇ ਹੋਵੇ ਕਿੱਡੀ ਦੂਰ ਫਿਰ ਸੁਸ ਹੋ ਗਿਆ ਪਖੰਡਵਾਦ ਨੂੰ ਖੰਡਣ ਕੀਤਾ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਉਹਦੇ ਇਲਾਵਾ ਜਿੱਤੇ ਦਾਣੇ ਇਹ ਗੋਹਾ ਲੱਕੜੀ ਵੀ ਨਹੀਂ ਜਾਣਦੇ ਹੁਣ ਕਹਿਆ ਸਾਗੀ ਨਾ ਸਟੋਵ ਆ ਗਏ ਜਿੱਤੇ ਦਾਣੇ ਅਨ ਕੇ ਜੀਵਾਜ ਨਾ ਕੋਏ ਤੇ ਦਾਲ ਬਣਾਉਂਗੇ ਜਿੰਨੇ ਅੰਨ ਦੇ ਦਾਣੇ ਨੇ ਸਾਰੇ ਜੀਵ ਜੀਵਨ ਸਾਰੇ ਹੀ ਮਰ ਗਏ ਦੀਦਾ ਨਹੀਂ ਨਾ ਅਸਲ ਵਿੱਚ ਇਹ ਜੋ ਦੀਦਾ ਉਹਨੂੰ ਪਾਪ ਬੰਦਾ ਜੋ ਇਹਦੀ ਸਮਝ ਤੋਂ ਇਹਦੀ ਦ੍ਰਿਸ਼ਟੀ ਤੋਂ ਇਹਦੀ ਨਿਗਾਹ ਤੋਂ ਪਰੇ ਹੈ ਆਦਮੀ ਦੋਨ ਪਾਪ ਨਹੀਂ ਆਪਣੀ ਸੀਮਤ ਬੁੱਧੀ ਅਨੁਸਾਰ ਜੋ ਸਮਝ ਉੱਥੇ ਪਾਪ ਪੁੰਨ ਨੇ ਧਰਮ ਬਣਾ ਲਿਆ ਆਪਣਾ ਦਾਇਰਾ ਵਿਖ ਲਿਆ ਸੀਮਤ ਪਾਪ ਦਾ ਪੁੰਨ ਪਾਪ ਵਾਲੇ ਸੀਮਤ ਦਾਇਰੇ ਦੀ ਸੋਚ ਵਾਲੇ ਨੇ ਵਿਆਪਕ ਦਾਇਰਾ ਨਹੀਂ ਹੈ ਜਿਉਂ ਜਿਉਂ ਦਾਇਰਾ ਵੱਧਦਾ ਜਾਂਦਾ ਸੋਚ ਦਾ ਪੁੰਨ ਪਾਪ ਆਪੇ ਖਤਮ ਹੁੰਦਾ ਚਲਾ ਜਾਂਦਾ ਪੁੰਨ ਪਾਪ ਕੀ ਹੈ ਉਹ ਕਹਿੰਦੇ ਨੇ ਮੁਰਗਾ ਮਾਰ ਲੈਣਾ ਬੱਕਰਾ ਮਾਰ ਲੈਣਾ ਪਾਪ ਇੱਕ ਜੀਵ ਹੈ ਹਰ ਦਾਣੇ ਵਿੱਚ ਜੀਵ ਹੈ ਤੇ ਦਾਣੇ ਮਾਰਨੇ ਬਾਪ ਨਹੀਂ ਹੈ ਆਂਡਾ ਪਾਪ ਹੈ ਉਹ ਹੈ ਆਲੂ ਬਾਪ ਨਹੀਂ ਹੈ ਦਾਣਾ ਪਾਪ ਦਾਣਾ ਵੀ ਆਂਡਾ ਹੈ ਜਿਹੜੇ ਅੰਡੇ ਹੈ ਨਾ ਜਿਹੇ ਜਿਹੜੇ ਜਿਸੇ ਜੋ ਜਿੰਨੇ ਦਾਣੇ ਨੇ ਸਭ ਆਂਡੇ ਨੇ ਜਮਦੇ ਨੇ ਧਰਤੀ 'ਚ ਵਿਚੇ ਹੋਏ ਪੈਦਾ ਨਹੀਂ ਹੁੰਦਾ ਜੋ ਸਾਰੇ ਚਾਹੇ ਉਹ ਜੇਰ ਨੇ ਚਾਹੇ ਅੰਡਜ ਨੇ ਚਾਹੇ ਤੇ ਜਨੇ ਉੱਤੇ ਪਜ ਨੇ ਕੋਸ਼ ਸਾਰਿਆਂ ਚ ਹੀ ਹੈ ਕੋਸ਼ ਤਾਂ ਸਾਰਿਆਂ ਦੇ ਵਿੱਚ ਹੀ ਹੈ ਜੀਵਨ ਕੋਸ਼ ਤੋਂ ਹੀ ਚੱਲਦਾ ਹੈ ਪੈਦਾ ਚਾਹੇ ਗਰਮੀ ਜਾ ਕੇ ਹੋਵੇ ਚਾਹੇ ਕਿਤੇ ਹੋਵੇ ਚਾਹੇ ਜੇਰ ਜੀ ਵਿੱਚ ਬਦਲ ਜਵੇ ਜਾ ਕੇ ਚਾਹੇ ਉਤਪਜ ਦੇ ਵਿੱਚ ਬਦਲ ਜਵੇ ਜਾ ਕੇ ਅੰਡ ਕੋਸ਼ ਤਾਂ ਸਾਰਿਆਂ ਦੇ ਹੁੰਦਾ ਜੀਵਨ ਉੱਥੇ ਹੀ ਸਟਾਰਟ ਹੁੰਦਾ ਅਸਲ ਵਿੱਚ ਸਾਰਿਆਂ ਦੇ ਹੁੰਦਾ ਜਿੱਤੇ ਦਾਣੇ ਅਨ ਕੇ ਜੀਵਾਜ ਨਾ ਕੋਈ ਪਹਿਲਾ ਪਾਣੀ ਪੀਓ ਹੈ ਪਹਿਲਾਂ ਤਾਂ ਜੀਵਨ ਪਾਣੀ ਤੋਂ ਸਟਾਰਟ ਹੋਇਆ ਪਾਣੀ ਕੇ ਕਾਈ ਪੈਦਾ ਹੋਈ ਹੈ ਜਿੱਤ ਹਰਿਆ ਸਭ ਕੁਝ ਜਿਹਦੇ ਨਾਲ ਹਰਿਆ ਸਭ ਕੁਝ ਜਿੱਥੇ ਪਾਣੀ ਹੈ ਉੱਥੇ ਜੀਵਨ ਹੈ ਜਿੱਥੇ ਪਾਣੀ ਦੀ ਉੱਥੇ ਜੀਵਨ ਦੀ ਹੁੰਦਾ ਜਦੋਂ ਦਾਣੇ ਚੋਂ ਪਾਣੀ ਲੁੱਕ ਜਵੇ ਨਾ ਐਨਾ ਖੁਸ਼ ਹੋ ਜਵੇ ਪਾਣੀ ਨਾ ਰਹੇ ਸੇਕ ਲੱਗ ਜਵੇ ਜੀਵ ਟਿਕੜ ਜਾਂਦਾ ਵਿੱਚ ਜੀਵ ਨਹੀਂ ਰਹਿੰਦਾ ਇਹ ਇੰਨੀ ਹੀਟ ਹੋ ਜਵੇ ਗਰਮੀ ਹੋ ਜਵੇ ਜੀਵ ਉਹ ਬਰਦਾਸ਼ਤ ਨਹੀਂ ਕਰ ਸਕਦਾ ਪਾਣੀ ਭਾਵੇਂ ਹੋਵੇ ਤਾਂ ਨਿਕਲ ਜਦੋਂ ਅਸੀਂ ਉਵਾਲਦੇ ਆ ਹੀਟ ਜ਼ਿਆਦਾ ਹੋ ਜਾਂਦੀ ਹੈ ਫਿਰ ਜੀਵ ਛੱਡ ਜਾਂਦਾ ਕਿ ਕਿਸੇ ਖਾਸ ਟੈਂਪਰੇਚਰ ਤੋਂ ਵੱਧ ਦੀ ਜੀਵ ਰਹਿਣਾ ਮੈਕਸਿਮਮ ਔਰ ਮਿਨੀਮਮ ਟੈਂਪਰੇਚਰ ਦੇ ਵਿੱਚ ਜੀਵ ਹਾਂ ਅੰਡੇ ਦੇ ਵਿੱਚ ਮਿਨੀਮਮ ਟੈਂਪਰੇਚਰ ਦੇ ਵਿੱਚ ਜੀਵ ਰਹਿ ਜਾਂਦਾ ਜਿਵੇਂ ਆਪਾਂ ਦੁੱਧ ਫ੍ਰਿਜ ਦੇ ਵਿੱਚ ਰੱਖ ਦਈਏ ਕੋਈ ਚੀਜ਼ ਫ੍ਰਿਜ ਦੇ ਵਿੱਚ ਰੱਖ ਦਈਏ ਫ੍ਰਿਜ ਦੇ ਵਿੱਚ ਕਣਕ ਭਈ ਰਹੇ ਠੰਡ 'ਚ ਭਈ ਰਹੇ ਖਰਾਬ ਨਹੀਂ ਹੁੰਦੀ ਗਰਮੀ ਜ਼ਿਆਦਾ ਜਿ ਖਰਾਬ ਹੋ ਗਰਮੀ ਉਹਦੇ ਦੀ ਤੋਂ ਜ਼ਿਆਦਾ ਗਰਮੀ ਤੇ ਫੇਰ ਖਰਾਬ ਹੋ ਜਾਂਦਾ ਪਹਿਲਾ ਪਾਣੀ ਜੀਵ ਹੈ ਜੇ ਤਾਰਿਆ ਸਭ ਕੋਈ ਪਹਿਲਾਂ ਤਾਂ ਪਾਣੀ ਤੋਂ ਜੀਵਨ ਪੈਦਾ ਹੋਇਆ ਜਿਹਨਾਂ ਸਭ ਕੁਝ ਹਰਾ ਭਰਾ ਮਾਇਆ ਦੇ ਵਿੱਚ ਪਾਣੀ ਨੂੰ ਹਰਾ ਹਰੀ ਦੇ ਰੂਪ ਚ ਮੰਨੇ ਮਾਇਆ ਦੇ ਵਿੱਚ ਸਰੀਰ ਸਰੀਰ ਪਾਣੀ ਦਾ ਬਣਿਆ ਨਾ ਪਾਣੀ ਦਾ ਬਲੋਲਾ ਵੀ ਕਹਿੰਦੇ ਉਹ ਵੀ ਕਹਿੰਦੇ ਜਦੋਂ ਪਾਣੀ ਪੈਦਾ ਹੋਇਆ ਜਲ ਤੇ ਤਿਰਭਵਨ ਸਾਜਿਆ ਕੱਟ ਕੱਟ ਜੋ ਸਮਾਏ ਸੂਤਕ ਕਿਉਂ ਕਰ ਰੱਖੀ ਹੈ ਸੂਤਕ ਪਗਰ ਸੋਏ ਫਿਰ ਇਹਨਾਂ ਚੀਜ਼ਾਂ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਨਾ ਗੋਆ ਨਾ ਲੱਕੜੀ ਨਾ ਦਾਣੇ ਅੰਨ ਦੇ ਜੋ ਸੂਤਕ ਦਾ ਰਸੋਈ 'ਚ ਪੈ ਜਾਣਾ ਜੇ ਉਹ ਦਾਲ ਦਾਣੇ ਬਾਹਰ ਕੱਢ ਦਈਏ ਫਿਰ ਰਸੋਈ ਕਾਦੀ ਬਣਾਉਣੀ ਤੇ ਦਲੀਲ ਹੈ ਲਾਜਕ ਹੈ ਨਾਨਕ ਸੂਤਕੇ ਬਣਾ ਉਤਰੈ ਗਿਆਨ ਉਤਾਰੇ ਤੋਏ ਆਨੇ ਕਹਿੰਦਾ ਸੂਤਕ ਐ ਨਹੀਂ ਜਾਣਾ ਤੁਹਾਡੇ ਅੰਦਰ ਸੂਤਕ ਦੀ ਮਨੌਤ ਐ ਨਹੀਂ ਜਾ ਸਕਦੀ ਅਗਿਆਨਤਾ ਦਾ ਕਾਰਨ ਹੈ ਸੂਤਕ ਇਹ ਸੂਤਕ ਅਗਿਆਨਤਾ ਹੈ ਬੁੱਧੀ ਦਾ ਦਾਇਰਾ ਸੀਮਤ ਹੈ ਤੁਹਾਡਾ ਸੀਮਤ ਦਾਇਰੇ ਕਰਕੇ ਨਹੀਂ ਗੱਲ ਜੇ ਦਾਇਰਾ ਅਸੀਮ ਹੋ ਜਵੇ ਬੁੱਧੀ ਦਾ ਗਿਆਨ ਪ੍ਰਚੰਡ ਹੋ ਜਵੇ ਤਾਂ ਆਪੇ ਹੀ ਇਹ ਸੂਤਕ ਦੀ ਬਣਾਉ ਤੁਹਾਡੇ ਅੰਦਰ ਖਤਮ ਹੋ ਜਵੇ ਗਿਆਨ ਉਤਾਰੇ ਇਹ ਇੱਥੇ ਨਾਮ ਉਤਾਰੇ ਇਹ ਨਹੀਂ ਕਿਹਾ ਦੇਖਣ ਵਾਲੀ ਗੱਲ ਹੈ ਨਾਮ ਦਾ ਇੱਥੇ ਕੋਈ ਵਿਸ਼ਾ ਨਹੀਂ ਹੈ ਗਿਆਨ ਦਾ ਵਿਸ਼ਾ ਹੈ ਨਾਮ ਦੀ ਅਸਲ ਤੇ ਗਿਆਨ ਹੀ ਨਾਮ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਭਰਮਾਂ ਨੂੰ ਧੋ ਦਿੰਦਾ ਉਹ ਹੀ ਨਾਮ ਹੈ ਗੁਰਪ੍ਰਸਾਦ ਭਰਮ ਦਾ ਗਿਆਨ ਦੀ ਕਿਰਪਾ ਨਾਲ ਭਰਮ ਦਾ ਨਾਮ ਹੈ ਇਹੀ ਗੁਰਪ੍ਰਸਾਦ ਭਰਮ ਦਾ ਨਾਮ ਹੈ ਗਿਆਨ ਉਤਾਰੇ ਤੋਂ ਗਿਆਨ ਤੋਊਗਾ ਕਿਹਨੂੰ ਤੋਊਗਾ ਮਨ ਨੂੰ ਤੋਊਗਾ ਬੁੱਧੀ ਨੂੰ ਅਗਲ ਨੂੰ ਉਹਦਾ ਜੋ ਤੋ ਹੋ ਗਿਆ ਭਰਮ ਦੂਰ ਕਰੂਗਾ ਪਰਮ ਦੂਰ ਕਰ ਦੂਗਾ